ਉਮਤ ਮਲੂਨ ਦੇ ਸਾਨ ਕੁਲ ਆਲੇ ਬਾਸ ਗਏ ਵਲਣ ਖਾਲੀ ਹਸਨ ਦੀ ਲਾਸ਼ ਤੇ ਤੀਰੇ ਜਫਾ ਸਹਿ ਗਈ ਰਵਾਖੇ ਸੈਣ ਚੰਨ ਵੀਰਨ ਤਦਾ ਸਜਦਾ ਮੈਂ ਆ ਦੇਖਾਂ ਰਵਾਖੇ ਸੈਣ ਚੰਨ ਵੀਰਨ ਤਦਾ ਸਜਦਾ ਮੈਂ ਆ ਦੇਖਾਂ نبی دیو سگا دیکھا تے امت دی جفا گل پاک تے رکھیا پاکیا چوڈا پاک میا گل تہوں خنجر پیا رک دے تے گل پاک تے ول ول کیویں ویرن تہے خنجر تدا زخمی گلا دیکھا